ਲਾਸਟ ਇੱਕ ਪੈਰਾ ਇੱਕ ਜਿਹੜਾ ਮੇਰਾ ਗਾਣਾ ਆਉਣ ਵਾਲਾ ਪ੍ਰਗਟ ਜੈਦਾਰ ਦਾ ਲਿਖਿਆ ਪਿਹੂ ਦੀ ਪਗੜੀ ਮਾਂ ਦੇ ਗਹਿਣੇ ਕਿਉਂਕਿ ਮੈਂ ਕੋ ਬਾਲੀ ਸ਼ੂਸ਼ੂ ਵਾਲਾ ਬੰਦਾ ਨਹੀਂ ਹਵਾ ਕਰਨ ਵਾਲਾ ਬੰਦਾ ਨਹੀਂ ਜਮਾ ਤੁਹਾਡੇ ਵਰਗਾ ਤੇ ਤੁਹਾਡੇ ਤੋਂ ਹੀ ਉੱਠਿਆ ਤੇ ਭਰਾਵਾ ਅੱਜ ਸਟੇਜ ਤੇ ਆ ਤੇ ਜਮਾ ਦੇਸੀ ਜੱਟ ਜ਼ਿਮੀਦਾਰ ਤੇ ਮੈਂ ਸਭ ਤੋਂ ਵੱਡਾ ਸੈਲੂਟ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਮੇਰਾ ਕਜ਼ਨ ਸਰਵਰ ਸੰਧੂ ਆਸਟ੍ਰੇਲੀਆ ਤੋਂ ਜਿਨੇ ਬੁਲਾਇਆ ਸਵਨੀਤ ਹੈਰੀ ਸੰਧੂ ਤੇ ਸਾਡਾ ਕਰਮਾ ਹੁੰਦਲ ਤੇ ਮੰਮਾ ਮੇਰਾ ਵੀਰ ਜਿੰਨੇ ਸਾਰੇ ਮੇਰੇ ਯਾਰ ਜਿਨ੍ਹਾਂ ਨੇ ਭਰਾਵਾਂ ਨੇ ਬੁਲਾ ਕੇ ਇੱਕ ਦੇਸੀ ਜੇ ਬੰਦੇ ਨੂੰ ਭਾਈ ਤੁਹਾਡੇ ਅੱਗੇ ਰੂਬਰੂ ਕੀਤਾ ਤੇ ਲਵ ਯੂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਜੱਟਾਂ ਵੇਚਦਿਆਂ ਰਾਤੀ ਸੁਪਨੇ ਦੇ ਵਿੱਚ ਵੇਖਦਾ ਉਹ ਵੇਖਿਆ ਨਾ ਦੁਨਿਆਰਾ ਏ ਮੈਨੂੰ ਵੀਜ਼ੇ ਨਾਲੋਂ ਜ਼ਿਆਦਾ ਮੇਰਾ ਪਿੰਡ ਪਿਆਰਾ ਏ ਫਿਕਰ ਕਹਿੰਦੇ ਵੀ ਅੱਜ ਆਪਾਂ ਇੱਥੇ ਆਏ ਆ ਕਿਸੇ ਨੂੰ ਫਿਕਰ ਨਹੀਂ ਬਸ ਇੰਨਾ ਕਿ ਫਿਕਰ ਆ ਵੀ ਘਰ ਹੋ ਗਿਆ ਕੰਮ ਤੇ ਪਹੁੰਚਣਾ ਪਰ ਜਦੋਂ ਆਪਾਂ ਪਿੰਡ 'ਚ ਉੱਠ ਕੇ ਕਿਸੇ ਦੁਪਹਿਰੇ ਵਿਆਹ ਹੋਵੇ ਤਾਂ ਸ਼ਾਮ ਨੂੰ ਫਿਕਰ ਹੁੰਦਾ ਵੀ ਮੱਝਾਂ ਨੂੰ ਪੱਠੇ ਵੀ ਪਾਉਣੇ ਆ ਪਾਣੀ ਵੀ ਪਾਉਣਾ ਉਹ ਗੱਲ ਤੇ ਕਹਿੰਦਾ ਫਿਕਰ ਬੜਾ ਹੈ ਰਹਿਦਾ ਜੀ ਸਾਨੂੰ ਬੱਚੇ ਡੰਗਰ ਦਾ ਓ ਸ਼ੁਕਰ ਮਣਾ ਕੇ ਛੱਕ ਲਈਦਾ ਜੀ ਫੁਲਕਾ ਲੰਗਰ ਦਾ ਤੇ ਚੈਲ ਪਿੰਡ ਬਿਨਾ ਗੁਜ਼ਾਰਾ ਏ ਮੈਨੂੰ ਵੀਜ਼ੇ ਨਾਲੋਂ ਜ਼ਿਆਦਾ ਮੇਰਾ ਪਿੰਡ ਪਿਆਰਾ ਏ ਵਧੀਆ ਲੱਗੀਆਂ ਹੁਣ ਲੈਣਾ ਤਾਂ ਖਿੱਚ ਕੇ ਤਾੜੀ ਮਾਰ ਦਿਓ ਰੱਖਾਂ ਮੈਂ ਖਿਆਲ ਲਾਡਲੇ ਦੀ ਔਰ ਦਾ ਗੱਲ ਵੱਡੀ ਭਾਬੀ ਦੀ ਕੋਈ Casi capi dico,